ਮਨ ਚੌ ਪਿਆ ਪ੍ਰਭ ਆਗਮ ਸੁਣਿਆ ਮਨ ਚੌ ਪਿਆ ਪ੍ਰਭ ਆਗਮ ਸੁਣਿਆ ਆਗਮ ਹੁੰਦਾ ਔਣ ਆਉਣ ਦੀ ਆਹਟ ਪ੍ਰਭ ਪਰਮੇਸ਼ਰ ਦੇ ਆਉਣ ਦੀ ਨਾ ਆਹਟ ਆਹਟ ਖੜਕਾ ਜਿਵੇਂ ਕਿਸੇ ਦੀ ਪੈਰਾਂ ਦੀ ਆਵਾਜ਼ ਸੁਣ ਜਾਂਦੀ ਹੈ ਨਾ ਆਪਾਂ ਨੂੰ ਪੈਰ ਚਾਲ ਪੈਰ ਚਾਲ ਆਗਮ ਕਹਿੰਦੇ ਆਗਮ ਉਹਦੇ ਆਉਣ ਦਾ ਇਹਨੂੰ ਐ ਕਿਹਾ ਖੁਰਾਸਾਨ ਖਸਬਾਨਾ ਕੀਆ ਹਿੰਦੁਸਤਾਨ ਰਾਇਆ ਗੁਰਦਨ ਕਹਿ ਰਿਹਾ ਜਦ ਮੇਰੇ ਅੰਦਰ ਪਰਮੇਸ਼ਰ ਦੇ ਕਦਮਾਂ ਦੀ ਆਵਾਜ਼ ਪੈਦਾ ਹੋਈ ਚਰਨਾਂ ਦੀ ਆਵਾਜ਼ ਪੈਦਾ ਹੋਈ ਖੁਰਾਸਾਨ ਖੁਰ ਕਹਿੰਦੇ ਨੇ ਪੌੜ ਕੋੜੇ ਦੇ ਪੌੜ ਹੁੰਦੇ ਨੇ ਪੈਰ ਨੂੰ ਕਹਿੰਦੇ ਨੇ ਖੁਰਾਸਾਨ ਖਸਮਾਨਾ ਖਸਮ ਨੇ ਮੇਰੇ ਅੰਦਰ ਆਪਣੇ ਚਰਨਾਂ ਦੀ ਆਵਾਜ਼ ਪੈਦਾ ਕੀਤੀ ਤੁਰਕੀ ਬਾਣੀ ਪੈਦਾ ਹੋ ਗਈ ਕਹਿਣ ਦਾ ਮਤਲਬ ਇਹ ਉਹਦੇ ਚੜਨੇ ਨੇ ਨਾ ਗੁਰ ਕੇ ਚੜਨ ਬਸ ਮੇਰੇ ਹੀਰੇ ਹਰੇ ਹੀਰੇ ਸੰਤ ਪੁਨੀਤਾ ਦੇਹੀ ਸਣੇ ਦੇਹੀ ਜਿਆਦਾ ਆਦਮੀ ਆਉ ਪੈਰਾਂ ਦੀ ਆਵਾਜ਼ ਤਾਂ ਹੋਣੀ ਹੋਈ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਹਿੰਦੁਸਤਾਨ ਸਾਰਾ ਡਰ ਗਿਆ ਵੀ ਅੱਗੇ ਮਸਾ ਭਗਤਾਂ ਨੂੰ ਹੱਥ ਬੰਨੇ ਤੇ ਵੀ ਚਲੇ ਗਿਆ ਪੈਦਾ ਹੋ ਗਿਆ ਹਿੰਦੁਸਤਾਨ ਡਰਿਆ ਮੁਸਲਮਾਨ ਨਹੀਂ ਡਰਿਆ ਹਿੰਦੂ ਮੁਸਲਮਾਨਾਂ ਦਾ ਰਾਜ ਹੈ ਹਿੰਦੁਸਤਾਨ 'ਚ ਹਿੰਦੂ ਕਾਹਦੇ ਡਰਿਆ ਮੁਸਲਮਾਨ ਕਿਉਂ ਨਹੀਂ ਡਰਿਆ ਮੁਸਲਮਾਨਾਂ ਦੇ ਖਿਲਾਫ ਬਾਣੀ ਹੋਣੀ ਹੈ ਹੈ ਉਹ ਹਿੰਦੂਆਂ ਦੇ ਖਿਲਾਫ ਉਹ ਬਤੇ ਖਿਲਾਫ ਨਹੀਂ ਆਏ ਹਿੰਦੂਆਂ ਦੇ ਸਮਝਦੇ ਨੇ ਉਹ ਖਿਲਾਫ ਉਪਦੇਸ਼ ਉਹਨਾਂ ਨੂੰ ਇਹ ਉਪਦੇਸ਼ ਹੈ ਪੁੱਠੇ ਰਾਹ ਉਹੀ ਪਏ ਹੋਏ ਨੇ ਉਹੀ ਆਪਣਾ ਰਾਹ ਛੱਡ ਕੇ ਉਹ ਰਾਹ ਦੇ ਜਾਣਾ ਨਹੀਂ ਚਾਹੁੰਦੇ ਸਿਆਪਾ ਇਹ ਉਹ ਖਿਲਾਫ ਸਮਝਦੇ ਨੇ ਖਿਲਾਫ ਨਹੀਂ ਆ ਉਹਨਾਂ ਦੇ ਉਹਨਾਂ ਨੂੰ ਮੁਸਲਮਾਨਾਂ ਨੂੰ ਸ੍ਰੇਸ਼ਟ ਬਣਾਉਣ ਖਾਤਰ ਉਪਦੇਸ਼ ਸੀ ਇਹ ਵੀ ਮੁਸਲਮਾਨਾਂ ਨਾਲ ਸ੍ਰੇਸ਼ਟ ਹੈ ਧਰਮ ਤੁਸੀਂ ਕਿਉਂ ਛੱਡੀ ਬੈਠੋ ਬੇਵਕੂਫੋ ਜਦੋਂ ਛੱਡਦਾ ਤੁਸੀਂ ਆਪਣਾ ਸੱਚ ਤਾਂ ਸੱਚ ਦਾ ਜਾਂ ਕੂੜੇ ਲਾਗੇ ਤੇ ਜਨਮ ਜੂਏ ਹਾਰਿਆ ਇਹ ਰਸਿਆ ਸੀ ਇਹ ਸਗੋਂ ਡਰ ਕੇ ਰਫਾ ਹੋਲੇ ਜਿੱਦੋਂ ਸਾਲ ਡਰਾਇਆ ਆਪੇ ਦੋਸ ਨਾਲ ਲਈ ਕਰਤਾ ਜਮ ਕਰ ਮੁਗਲ ਚੜਾਇਆ ਮੂੰਹ ਗਲ ਚੜਾਇਆ ਕਹਿੰਦਾ ਦੋਸ ਦੇਖੋ ਕਰਤੇ ਨੇ ਆਪਣੇ ਜੁਬੇ ਲਿਆ ਪਹਿਲਾਂ ਭਗਤਾਂ ਤੋਂ ਇਹਨਾਂ ਤੇ ਬੜੀ ਕੁੱਟ ਪਾਈ ਹੈ ਭਗਤਾਂ ਨੇ ਬੜਾ ਜਲੀਲ ਕੀਤਾ ਇਹਨਾਂ ਨੂੰ ਝੂਠੇ ਸਾਬਤ ਕੀਤਾ ਇਹਨਾਂ ਨੂੰ ਕਿਉਂ ਸੱਚ ਦਾ ਮਾਰਗ ਜੋ ਪਰਮੇਸ਼ਰ ਦਾ ਮਾਰਗ ਜੋ ਪਾੜਿਆ ਇਹਨਾਂ ਨੇ ਵੇਦਾਂ ਦਾ ਮਾਰਗ ਜੋ ਪਾੜਿਆ ਇਹਨਾਂ ਨੇ ਗੁਨਾਹ ਕੀਤਾ ਇਹਨਾਂ ਨੇ ਕਿਸੇ ਨੂੰ ਝੂਠਾ ਸਾਬਤ ਕਰ ਲੈਣਾ ਜਲੀਲ ਕਰਨਾ ਹੁੰਦਾ ਹੋਰ ਕੀ ਕਿਉਂ ਛੱਡੀ ਫਿਰਦੇ ਹੋ ਤੁਸੀਂ ਆਪਣਾ ਵਿਰਸਾ ਕਿਉਂ ਭੁੱਲੀ ਫਿਰਦਾ ਵਿਰਸਾ ਹੈ ਸਾਡਾ ਹਿੰਦੁਸਤਾਨ ਦਾ ਇਹ ਭਾਰਤ ਵਰਸ਼ ਦਾ ਵਿਰਸਾ ਹੈ ਗਿਆਨ ਸਾਡੇ ਕੋਲੇ ਕਿਤੇ ਹੈ ਹੋਰੀ ਸਾਰੀ ਦੁਨੀਆ 'ਚ ਜਲੀਲ ਲੋਕ ਨੇ ਜਿਹੜਾ ਇਹਦਾ ਵਿਰੋਧ ਕਰਦੇ ਨੇ ਜੰਮੇ ਹੁਣ ਹਿੰਦੁਸਤਾਨ ਦੇ ਵਿੱਚ ਕੁਲ ਆਪਣੇ ਬੰਦੇ ਹੁਣ ਪਿੱਛੇ ਭਗਤਾਂ ਦੇ ਨਾਲ ਵੇਦਾਂ ਨੂੰ ਗ੍ਰੰਥ ਹੁਣ ਛੱਡੀ ਫਿਰਦੇ ਹੁਣ ਵਿਰੋਧ ਕਰਦੇ ਹੁਣ ਆਪਣੇ ਗ੍ਰੰਥਾਂ ਦਾ ਤੇ ਜਲੀਲੀ ਦਾ ਹੋਰ ਕੀ ਨੇ ਨੀਚਰੀ ਦਾ ਹੋਰ ਕੀ ਨੇ ਨਾਨਕ ਕਹਿੰਦਾ ਨਾਵੇ ਬਾਜ ਸਰਾਤ ਖਸਮ ਸਾਰੇ ਤੇ ਕਬਜਾਤ ਜਿਹੜਾ ਖਸਮ ਨੂੰ ਭੁੱਲ ਜਾਵੇ ਕਬਜਾਤ ਹੈ ਔਰ ਜੇ ਖਸਮ ਨੂੰ ਆਪਣੇ ਨੂੰ ਭੁੱਲ ਜਾਵੇ ਤੂੰ ਕਬਜਾਤ ਕਹਿੰਦੇ ਨੇ ਦਸਮ ਵਸਾਰੇ ਤੇ ਕਮਜਾਤ ਨਾਨਕ ਨਾਵਾ ਵਾਸਨਾ ਤੋਂ ਸੱਚ ਨੂੰ ਛੱਡ ਦਵੇ ਜਿਹੜਾ ਸਾਰੇ ਨੀਚ ਨੇ ਸੱਚ ਨੂੰ ਕਿਉਂ ਛੱਡਿਆ ਸੀ ਸੱਚ ਨੂੰ ਛੱਡਦਾ ਮਾਇਆ ਨੂੰ ਫੜ ਲਿਆ ਮਾਇਆ ਝੂਠੀ ਨੂੰ ਫੜ ਲਿਆ ਸੱਚ ਨੂੰ ਛੱਡਦਾ ਉਹ ਗਿਆਨ ਚ ਰੱਖਣਾ ਚਾਹੀਦਾ ਸੀ ਅਸੀਂ ਗਿਆਨ ਗਵਾਇਆ ਪਣ ਤਰੇ ਗਿਆਨ ਗਵਾਇਆ ਦੂਜੇ ਪਾਇਆ ਉਹ ਮਾਇਆ ਦਾ ਭੁੱਖਾ ਕੀ ਗਿਆਨ ਗਵਾਇਆ ਗਰਭ ਗਲੇ ਪੇ ਗਰਭ ਚ ਗਲ ਗਏ ਵੇਖਾ ਗਏ ਵੇਖਾ ਗਿਆ ਚੂੜ ਚੂੜ ਇਤਿਹਾਸ ਨਾਲ ਜੁੜ ਗਏ ਵੇਖਾਇਆ ਆਪੇ ਦੋਸ ਨਾਲ ਲਈ ਕਰਤਾ ਜੰਮ ਕਰ ਮੂੰਹ ਗਲ ਚੜਾਇਆ ਹੁਣ ਮੈਨੂੰ ਜੰਮ ਬਣਾ ਕੇ ਨਾ ਜੰਮ ਹੁੰਦਾ ਮਾਰਨ ਵਾਲਾ ਵੀ ਇਹਨਾਂ ਦੇ ਧਰਮ ਨੂੰ ਖਤਮ ਕਰ ਦੇ ਮੂੰਹ ਗੜ ਮੈਨੂੰ ਇਹਨਾਂ ਦੇ ਗੜ ਚੜਾਤਾ ਕੋਲੋ ਕਹਿੰਦਾ ਮੈਨੂੰ ਇਹਨਾਂ ਦੇ ਗੜ ਚੜਾਤਾ ਉਹ ਸਾਡੇ ਗੜ ਪੈਣਾ ਸੀ ਉਹਨਾਂ ਨੇ ਉਹਨੇ ਸੱਚੀ ਗੱਲ ਕਹਿਤੀ ਉਹ ਕਹਿੰਦੇ ਵੀ ਸਾਡੇ ਗੜ ਪੈਂਦਾ ਸੀ ਇਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜੱਦੇ ਹੀ ਗੜ ਅੰਦਰ ਖੁੰਨੇ ਪੈਂਦੇ ਰਹੇ ਆਖਰ ਸਾਡੇ ਸਿੱਖ ਤੁਹਾਨੂੰ ਨੂੰ ਖਤਮ ਕਰਕੇ ਹਟੇ ਉਹ ਆਪਣੇ ਹੋਰ ਤਰੀਕੇ ਨਾਲ ਗੜ ਪੈਂਦੇ ਰਹੇ ਉਹ ਐਲਾਨ ਕਰਕੇ ਗੱਲ ਪੈਂਦੇ ਤੇ ਇਹ ਮਿੱਠੀ ਛੁਰੀ ਬਣ ਕੇ ਗੜ ਪੈ ਗਏ ਜੇ ਕਿਤੇ ਨਾ ਚੱਲੇ ਨਾ ਬਾ ਫਿਰ ਕਹਿੰਦੇ ਉਹ ਸੱਪ ਦਾ ਰੂਪ ਧਾਰ ਕੇ ਜੁੱਤੀ 'ਚ ਵੜ ਦੂਜੀ ਦੂਜਾ ਆਦਮੀ ਫਿਰ ਸੱਪ ਦੀ ਰੂਪ ਧਾਰ ਕੇ ਜੁੱਤੀ 'ਚ ਵੜ ਜਾਂਦਾ ਜਾਂ ਜੁੱਤੀ ਆਦਮੀ ਪਾਉਂਦਾ ਤਾਂ ਗੂਠੇ ਤੇ ਦਮ ਮਾਰਦਾ ਉਹ ਕੰਮ ਕੀਤਾ ਨਾ ਰਣਜੀਤ ਦੇ ਰਾਜ ਦੇ ਵਿੱਚ ਆਵੜੇ ਜੋ ਕੁਝ ਕੀਤਾ ਸਾਡੇ ਮੂਹਰੇ ਯਾਰ ਰੋਜ਼ ਅਸੀਂ ਡਿਸਕਸ ਕਰਦੇ ਸਿੱਖ ਬਣ ਗਏ ਅਰਥ ਕਰਤੇ ਗੁਰਬਾਣੀ ਦੇ ਅਸਲ ਦੇ ਅਰਥ ਕਰਤੇ ਅਜੇ ਤੱਕ ਕੋਸ਼ਿਸ਼ ਕਰ ਰਹੇ ਨੇ ਫਿਰ ਉਹ ਹੁਣ ਹੋਣਾ ਹੁਣ ਪਾਣੀ ਬਹੁਤ ਉੱਤੇ ਦੀ ਆ ਰਿਹਾ ਉੱਡੀ ਹੋਣੀ ਹੈ ਗੱਲ ਹੁਣ ਤਾਂ ਜਿਹੜੇ ਵਿਗੜ ਵੀ ਗਏ ਸਾਡਾ ਦੁੱਧ ਰੋਲ ਕੇ ਫਰੇ ਮਾਰਾਂਗੇ ਜਾ ਕੇ ਨਾ ਇਹ ਆਪਣੇ ਛੱਡ ਜਾਣਗੇ ਸਿੱਖੀ ਉਹ ਛੱਡ ਜਾਣਗੇ ਜਿਹਨੇ ਛੱਡੀਆਂ ਛੱਡ ਜਵੇ ਸਿੱਖੀ ਦਾ ਕੀ ਕਰਦਾ ਹੈ ਸਿੱਖੀ ਦਾ ਸਾਰੀ ਸਿਸ਼ਟੀ ਵਾਸਤੇ ਹੈ ਤੇ ਕੋਈ ਕਿਸੇ ਇਹ ਕੋਈ ਦਾਇਰਾ ਨਹੀਂ ਹੈ ਇਹਦਾ ਸਾਰੀ ਵਰਡ ਵਾਸਤੇ ਸਿੱਖੀ ਜਿਹਨੇ ਧਾਰਨ ਕਰਦੀ ਧਾਰਨ ਕਰ ਲੋ ਜਿਹੜਾ ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਦੋਂ ਆਇਆ ਤੇ ਸਿਸ਼ਟ ਦਾ ਮੂਲ ਹੈ ਨਾ ਸਾਰੇ ਸਿਸ਼ਟੀ ਨੂੰ ਉਪਦੇਸ਼ ਹੈ ਸਾਰੇ ਜਿੰਨਾ ਆਪਣਾ <coughs> ਆਦਮੀ ਹੈ ਸਾਰਿਆਂ ਨੂੰ ਉਪਦੇਸ਼ ਹੈ ਸਾਰਿਆਂ ਨੂੰ ਲੋੜ ਹੈ ਸਾਰਿਆਂ ਨੇ ਆਦਮੀ ਨੇ ਜਨਮ ਲਿਆ ਹੈ ਸਾਰਿਆਂ ਨੂੰ ਬਿਮਾਰੀ ਹੋਈ ਹੈ ਹੋਰ ਵੱਡ ਜਾਣਗੇ ਬਥੇਰੇ ਜਿਹਨੇ ਨਾਲ ਜੋ ਛੱਡਣੀ ਹੈ ਛੱਡ ਜਵੇ ਜਿਹਨੂੰ ਨਹੀਂ ਚੰਗੀ ਲੱਗਦੀ ਸਿੱਖੀ ਨਾ ਸਹੀ ਕੀ ਫਰਕ ਪੈਂਦਾ ਦਸਮ ਪਾਸ਼ਾ ਵੇਲੇ ਕਿਹੜਾ ਸਾਰੇ ਸਿੱਖ ਤੇ ਐਵੇਂ ਥੋੜੇ ਜਿਹੇ ਸੀਗੇ ਬਹੁਤੇ ਨਹੀਂ ਸੀਗੇ ਮਨ ਦਾ ਜੀ ਸਭ ਹੋ ਗਏ ਇਹ ਤਾਂ ਰਾਜ ਮਾਇਆ ਦੇ ਵੇਲੇ ਹੋ ਜਾਂਦੇ ਹੁੰਦੇ ਨੇ ਸਾਰੇ ਜਿੱਦਾਂ ਰਾਜ ਹੁੰਦਾ ਰੋਟੀਆਂ ਹੁੰਦੀਆਂ ਨੇ ਨਾ ਉਧਰ ਡੋਗਰੇ ਕਾਹਦੇ ਹੋ ਗਏ ਸਿੱਖ ਹੁਣ ਕਿੱਥੇ ਗਏ ਡੋਗਰੇ ਹੁਣ ਕਿੱਥੇ ਗਏ ਡੋਗਰੇ ਸਾਰੇ ਸਿੱਖ ਤੇ ਜਿਹੜੇ ਪਿੱਛੇ ਹਟ ਗਏ ਆਪਣਾ ਦੋ ਖੇਡਣ ਆਏ ਸੀ ਡੰਗ ਮਾਰ ਗਏ ਜੁੱਤੀ ਚ ਵੜ ਕੇ ਫਿਰ ਹੋ ਜਾਈ ਹੋ ਗਏ ਹੁਣ ਫੇਰ ਆ ਚੜੇ ਹੋ ਮੁਗਲ ਚੜਾਇਆ ਫਿਰ ਆ ਚੜੇ ਗਲਤੇ ਹੋ ਮੁਸਲਮਾਨ ਉਹਦੇ ਦਿਨ ਢਾਲਦਾ ਝੂਠ ਤੇ ਸੱਚ ਨੇ ਜਿਹੜਾ ਥੋੜਾ ਜਿਹਾ ਖਰਾ ਸੱਚ ਹੈ ਉਹਨੂੰ ਝੂਠ ਦੇ ਉੱਤੇ ਹਾਵੀ ਹੋਏ ਜਾਣ ਖਰਬੂਜਾ ਹੀ ਕਟਿਆ ਜਾਣਾ ਛੁਰੀ ਚਾਹੇ ਕਮਜ਼ੋਰ ਲੋਹੇ ਦੀ ਵੀ ਹੋਵੇ ਚਾਹੇ ਕਿੰਨਾ ਘਟਿਆ ਲੋਹਾ ਹੋਵੇ ਪਰ ਖਰਬੂਜਾ ਨੂੰ ਨਹੀਂ ਛੱਡਦੀ ਛੁਰੀ ਝੂਠ ਦਾ ਖਰਬੂਜਾ ਹੈ ਸੱਚ ਜ਼ਰੂਰੀ ਹੈ ਚਾਹੇ ਉਹ ਪੂਰਾ ਵੀ ਸ਼ੁੱਧ ਲੋਹਾ ਨਾ ਫਲਾਦ ਨਾ ਹੋਵੇ ਖਰਬੂਜੇ ਦੇ ਵਾਸਤੇ ਤਾਂ ਉਹੀ ਬਹੁਤ ਹੈ ਨਾ ਖਰਬੂਜਾ ਨਾ ਹੋ ਜਾਂਦਾ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਮਨ ਚਾਉ ਪਿਆ ਚਾਉ ਹੋ ਗਿਆ ਜਦ ਆਹਟ ਸੁਣੀ ਨਾ ਖੁਦਾ ਸਾਨ ਖਸਮਾਨਾ ਕੀਆ ਜਾਂ ਪੈਰ ਪੈਰਾਂ ਦੀ ਆਵਾਜ਼ ਸੁਣੀ ਜਾਂ ਅੰਦਰ ਸ਼ਬਦ ਪੈਦਾ ਹੋਇਆ ਜਦੋਂ ਆਪੇ ਹੀ ਗੱਲ ਫੁਰਨ ਲੱਗੀ ਨਾ ਫੁੱਲ ਇਹ ਤੋਂ ਸਿੱਧ ਫੁੱਲਦੀ ਹੈ ਕਵੀਆਂ ਨੂੰ ਕਵਤਾ ਫੁੱਲਦੀ ਹੈ ਦਿਮਾਗ ਚੋਂ ਇਹ ਗਿਆਨ ਫੁਰਦਾ ਹਿਰਦੇ ਚੋਂ ਇਹ ਇੱਕ ਵਾਰ ਨੇ ਕਿਚਤ ਹੋ ਕੇ ਫੁਰਦਾ ਉਹ ਕੱਲਾ ਮਨੂ ਫੁਰਦਾ ਕਵਤਾ ਇਸ ਕਰਕੇ ਮਨਮੁਖਾਂ ਦੀ ਕਵਤਾ ਮਨਮੁਖ ਹੁੰਦੇ ਨੇ ਕਵੀ ਉਹਨਾਂ ਦੇ ਮਨ ਦੀ ਉਡਾਰੀ ਹੁੰਦੀ ਹੈ ਉਡਾਰੀਆਂ ਹੁੰਦੀ ਨੇ ਬੰਦੇ ਇੱਥੇ ਮਨ ਨਹੀਂ ਉੱਡਦਾ ਇੱਥੇ ਹੰਸ ਹੰਸ ਉੜਦਾ ਹੀ ਨਹੀਂ ਹੈ ਉਹਦੇ ਨਾਲ ਹੰਸਾ ਪੜੇ ਰੁਕੰਦ ਕੰਦ ਇੱਕ ਇੱਥੇ ਮਨ ਟਿਕਿਆ ਜੋ ਪੈਦਾ ਹੁੰਦੀ ਹੈ ਟਿਕਿਆ ਮਨ ਚੋਂ ਪੈਦਾ ਹੋਣ ਵਾਲੀ ਚੀਜ਼ ਹੈ ਉਹ ਉੱਡਣ ਵਾਲੇ ਬੁੱਧੀ ਉਡਾਰੀ ਆਲਪਤਾਲ ਦੀਆਂ ਗੱਲਾਂ ਨੇ ਉਹ ਕਵੀਆਂ ਦੀਆਂ ਆਲਪਤਾਲ ਦੀਆਂ ਗੱਲਾਂ ਹੁੰਦੀਆਂ ਨੇ ਭਾਈ ਗੁਰਦਾਸ ਦੀਆਂ ਬਾਰਾਂ ਆਲਪਤਾਲ ਹੈ ਕਵਤਾ ਹੋ ਸਾਰੀ ਹਰ ਮੰਗਲ ਗਾਉ ਸਕੇ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਬੁੱਧਰ ਬਣਿਆ ਜਦੋਂ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਬਰਾਤ ਆਉਂਦੀ ਆ ਨਾ ਮਾਜਾ ਜੇ ਦੂਰੇ ਵੱਜਦਾ ਹੁੰਦਾ ਪਿੰਡਾਂ ਦੇ ਅੱਗੇ ਜੱਟ ਹੁੰਦੀ ਆਵਾਜ਼ ਆਉਂਦੀ ਹੈ ਪਤਾ ਲੱਗ ਜਾਂਦਾ ਵੀ ਬਰਾਤ ਆ ਗਈ ਉਹੀ ਪ੍ਰਭ ਆਗਮ ਸੁਣਿਆ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਢੋਲ ਵੱਜ ਗਿਆ ਪਤਾ ਲੱਗ ਗਿਆ ਬਰਾਤ ਆ ਗਈ ਹਰ ਮੰਗਲ ਗਾਉ ਸਕੀ ਹਰ ਮੰਗਲ ਗਾਉ ਸਕੀ ਗ੍ਰਹਿ ਮੁੰਦਰ ਬਣਿਆ ਸਗਿਆਂ ਨੂੰ ਕਿਹਾ ਵੀ ਹੁਣ ਮੰਗਲ ਗਾਉਣਾ ਸ਼ੁਰੂ ਕਰੋ ਜੇ ਬਰਾਤ ਨਾ ਆਵੇ ਤਿਆਰੀ ਸਾਰੀ ਰਹਿ ਜਾਏ ਕਿੰਨੀ ਬੇਇੱਜ਼ਤੀ ਹੈ ਉਹ ਸਾਰੀ ਜਨਤਾ ਦੂਰ ਹੋ ਗਈ ਢੋਲ ਵੱਜ ਗਿਆ ਆਵਾਜ਼ ਸੁਣ ਗਈ ਸਾਰਾ ਕੀਤਾ ਕਤਰਾ ਰਾਸ ਆ ਗਿਆ ਸਾਰੀ ਕਮਾਈ ਰਾਸ ਆ ਗਈ ਮੁੱਲ ਪੈ ਗਿਆ ਜੇ ਕਿਤੇ ਬਰਾਤ ਨਾ ਆਉਂਦੀ ਕਿਹਦੀ ਬੇਇੱਜ਼ਤੀ ਸੀ ਆਪਣੀ ਆਪਣੀਆਂ ਗੱਲਾਂ ਸਭ ਕਰਦੇ ਕੋਈ ਕਿਸੇ ਦੇ ਬਰਾਤ ਆਉਣੀ ਹੋਵੇ ਆਵੀਰ ਰਿਸ਼ਤੇਦਾਰ ਆਏ ਹੁਣ ਪਿੰਡਾਂ 'ਚ ਪਤਾ ਹੋਵੇ ਆਪਣੇ ਆਲੇ ਦੁਆਲੇ ਦੇ ਸਾਰੇ ਇਕੱਠੇ ਹੋਣ ਬਰਾਤ ਨਾ ਹੋਵੇ ਕਿੰਨੀ ਚਿੰਤਾ ਦੀ ਗੱਲ ਹੈ ਉਹੀ ਗੱਲ ਹੈ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਜਦੋਂ ਮੰਦਰ ਸ਼ੁਰੂ ਹੋ ਗਏ ਸਾਰਿਆਂ ਦੇ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਸੋਗ ਦੁਖ ਨਾ ਵਿਆਪੇ ਔਰ ਦਰਨਾਤ ਮੰਗਲ ਗਾਉ ਸੋਗ ਦੁਖ ਵਿਆਪੇ ਨਾ ਸੋਗ ਦੁਖ ਦਾ ਪਤਾ ਹੀ ਨਾ ਲੱਗੇ ਸਰੀਰ ਸੰਸਾਰੀ ਸੋਗ ਦੁਖ ਅਲੱਗ ਸੋਗ ਦੁਖ ਨਾ ਵਿਆਪੇ ਦੇਖੋ ਦੁਖ ਹੋਵੇ ਚਾਹੇ ਸੁਖ ਹੋਵੇ ਸਾਡੇ ਕੀ ਹੈ ਉਹੀ ਬਾਣੀ ਪੜ੍ਹਨੀ ਉਹੀ ਕੀਰਤਨ ਕਰਨਾ ਉਹੀ ਦੁੱਖ ਹੋਵੇ ਜਾਂ ਸੁੱਖ ਹੋਵੇ ਜੰਮੇ ਨਾ ਮਰੇ ਦਾ ਖੁਦ ਹੋਈ ਕੋਈ ਦੋਈ ਇਹੀ ਹੈ ਸੋਗ ਦੁੱਖ ਨਾ ਵਿਆਪੇ ਮੰਗਲ ਗਾਉ ਸਖੀ ਗ੍ਰਹਿ ਬੁੱਧਰ ਬਣਿਆ ਹਰ ਕਾਉ ਨਿਤ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲੱਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਜਦ ਗੁਰ ਚਰਨ ਲੱਗੇ ਜਦ ਲੱਗੇ ਅਸੀਂ ਇੱਧਰ ਨੂੰ ਕਹਿੰਦੇ ਸੁਭਾਗੇ ਦਿਲ ਤੇ ਵਧੀਆ ਦਿਨ ਸੀ ਜਦੋਂ ਇਹ ਇਧਰ ਲਾ ਕੇ ਕੁਝ ਪ੍ਰਾਪਤ ਹੋ ਗਿਆ ਜਿੱਦਾਂ ਸਮਾਂ ਸੀ ਸੁਭਾਗੇ ਦਿਨ ਸੀ ਜਦ ਇਧਰ ਲਾ ਜਦ ਸੁਭਾਗੇ ਆਪਣਾ ਪਰ ਆਪਣੇ ਪਰ ਦੀ ਸਮਝ ਆ ਗਈ ਫਿਰ ਹੁੰਦਾ ਕੌਣ ਮੈਨੂੰ ਪਤਾ ਹੀ ਨਹੀਂ ਸੀ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਉਹ ਕਹਿੰਦੇ ਆਨੰਦ ਬਾਣੀ ਜਿਹੜੇ ਦਾ ਰੌਲਾ ਪਾਉਂਦੇ ਨੇ ਆਨੰਦ ਬਾਣੀ ਹੁੰਦੀ ਹੈ ਅਜੋਗੀ ਆ ਜਿਹੜਾ ਗੁਰ ਸ਼ਬਦ ਹੈ ਇਸ ਨੂੰ ਮੰਨ ਲਓ ਅਨੰਦ ਬਾਣੀ ਹੈ ਹੋਰ ਕੋਈ ਅਨੰਦ ਬਾਣੀ ਨਹੀਂ ਹੁੰਦੀ ਇਹਨਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਆੜਾ ਗੁਰ ਸ਼ਬਦ ਹੈ ਗੁਰਬਾਣੀ ਹੈ ਜਾਂ ਅੰਤਰਾਤਮਾ ਦੀ ਆਵਾਜ਼ ਹੈ ਇਹ ਆ ਅਨੰਦ ਬਾਣੀ ਹੈ ਅਨੰਦ ਬਾਣੀ ਗੁਰ ਸ਼ਬਦ ਜਾਣੀ ਪਹਿਲੇ ਸਟੇਜ ਦੀ ਗੱਲ ਹੈ ਹਰ ਨਾਮ ਹਰ ਰਸ ਭੋਗੋ ਇਹੀ ਹਰ ਨਾਮ ਹੈ ਇਹਦਾ ਜਿਹੜਾ ਰਸ ਹੈ ਇਹ ਇਹਦਾ ਹੀ ਸੇਵਨ ਕਰੋ ਇਹਦਾ ਹੀ ਸੇਵਨ ਕਰੋ ਇਸੇ ਦਾ ਸੱਚ ਦਾ ਖਾਣਾ ਇਹਦਾ ਰਸ ਦਾ ਹੀ ਸੱਚ ਖਾਣਾ ਇਹਦਾ ਹੀ ਰਸ ਲਓ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਬਸ ਪ੍ਰਭ ਆਪ ਇਹ ਸਮਝ ਲਓ ਪ੍ਰਭੇ ਮਿਲ ਗਿਆ ਇਹ ਇਹੀ ਪ੍ਰਭ ਹੈ ਗੁਰਬਾਣੀ ਮਿਲ ਗਈ ਪ੍ਰਭ ਮਿਲ ਗਿਆ ਖੂਹ ਦੇ ਵਿੱਚ ਅੱਗੇ ਖੂਹ ਹੁੰਦੇ ਸੀ ਕੋਈ ਬਾਲਟੀ ਗਿਰ ਗਈ ਥੱਲੇ ਖੁੱਲ ਗਈ ਫਿਰ ਉਹ ਕੰਡਾ ਪਾਉਂਦੇ ਹੁੰਦੇ ਸੀ ਉੱਡੇ ਜੇ ਕੰਡਾ ਹੁਣ ਖੂਬ ਹੀ ਡੂੰਗਾ ਪਾਣੀ ਵੀ ਖਾ ਸਕਦੇ ਚ ਦਰਵਾਜ਼ਾ ਫੁੱਟ ਪਾਣੀ ਵੀ ਹੈ ਪਹਿਲਾਂ ਖੂਬ ਹੀ ਥੱਲੇ ਹੈ ਚਾਹੇ ਪਿਆ ਫੁੱਟ ਤੇ ਪਾਣੀ ਹੈ ਜਿਆਦਾ ਸਮਝੋ ਕੁੰਡਾ ਅੜ ਗਿਆ ਨਾ ਬਾਲਟੀ ਚ ਸਮਝੋ ਬਾਲਟੀ ਮਿਲ ਗਈ ਅਰੇ ਦਿਖਿਆ ਦੁਖਿਆ ਕੁਝ ਨਹੀਂ ਹੈ ਜੇ ਕੁੰਡਾ ਅੜ ਗਿਆ ਤਾਂ ਸਮਝੋ ਬਾਲਟੀ ਬਾਹਰ ਆ ਗਈ ਜਦ ਆਹ ਸਮਝ ਆ ਗਈ ਕੁੰਡਾ ਇੱਥੇ ਫਸ ਗਿਆ ਨਾ ਗੁਰਬਾਣੀ ਦਾ ਸਮਝੋ ਪ੍ਰਭ ਮਿਲ ਗਿਆ ਜਿੱਦਾਂ ਗੁਰਬਾਣੀ ਦੀ ਸਮਝ ਦਾ ਕੁੰਡਾ ਫਸ ਗਿਆ ਸਾਡੇ ਗੱਲ ਕੋਈ ਸਮਝ ਆ ਗਈ ਨਾ ਚੱਲ ਪਈ ਪਰਤ ਖੁੱਲ ਗਈ ਸਮਝ ਲਓ ਵੀ ਹੁਣ ਚੱਲ ਰਾਹ ਮਿਲ ਗਿਆ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਮਿਲੇ ਗਿਆ ਸਮਝੋ ਬਸ ਇਤੋ ਹੀ ਕਾਰਨ ਕਾਰਨ ਜੋਗੋ ਕਹਿੰਦਾ ਵੀ ਕੋਡਾ ਫਸ ਗਿਆ ਬਸ ਕਹਿੰਦੇ ਕੱਢ ਲੈ ਹੁਣ ਬਾਹਰ ਆਪੇ ਬਾਹਰ ਆ ਜਾਣ ਕਾਰਨ ਪਰ ਆ ਮਿਲਿਆ ਕਾਰਨ ਕਾਰਨ ਜੋਗੋ ਪ੍ਰਭ ਮਿਲ ਗਿਆ ਕਾਰਨ ਕਾਰਨ ਜੋਗੋ ਯਾਨੀ ਦੇਹ ਚੋਂ ਸਰੀਰ ਚੋਂ ਮਨ ਔਰ ਚਿੱਤ ਦੋਏ ਖੋਜ ਲੈ ਮਨ ਖੋਜ ਲਿਆ ਆਪਣਾ ਆਪ ਦੀ ਸਮਝ ਆ ਗਈ ਆਤਮ ਚੀਨ ਪ੍ਰਾਤਮ ਚੀਤੂ ਇਹ ਕਰਨ ਕਰਨ ਦੋਏ ਨੇ ਦੋਏ ਕਦੇ ਕਿਉਂ ਉਹ ਉਹ ਅਕ ਖੋਲਦਾ ਰਿਹਾ ਇਹ ਪੈਦਾ ਹੁੰਦਾ ਰਿਹਾ ਇਹ ਪੈਦਾ ਹੋਇਆ ਤਾਂ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੇ ਅਕ ਖੋਲੀ ਹੈ ਤਾਂ ਮਨ ਪੈਦਾ ਹੋਇਆ ਉਹਨੇ ਸੋਚਾ ਉਹਨ ਕੀਤੀ ਆ ਤਾਂ ਮਨ ਪੈਦਾ ਹੋਇਆ ਮਨ ਪੈਦਾ ਤਾਂ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਕਾਰਨ ਕਾਰਨ ਪ੍ਰਭ ਇੱਕ ਹੋਇਆ ਇਹ ਦੋ ਇੱਕੋ ਰਹੇ ਦੋ ਨਹੀਂ ਹਨ ਕਾਰਨ ਕਾਰਨ ਪ੍ਰਭ ਇੱਕ ਹੈ ਪ੍ਰਭ ਨੇ ਸੋਚਾ ਉਹਨ ਕੀਤੀ ਮਨ ਪੈਦਾ ਹੋਇਆ ਮਨ ਸਰੀਰ ਨਾਲ ਜੁੜਿਆ ਸ੍ਰਿਸ਼ਟੀ ਪੈਦਾ ਹੋ ਗਈ ਕਾਰਨ ਤਾਂ ਇੱਕੋ ਹੀ ਹੋਇਆ ਕਾਰਨ ਕਾਰਨ ਇੱਕੋ ਹੀ ਹੈ ਉਹ ਪਿਛਲੇ ਨੂੰ ਹੋ ਸੀਗੀ ਉਹ ਉਹਦੀ ਹੋਂਦ ਦਾ ਇਲਾਜ ਹੋ ਰਿਹਾ ਉਹ ਵਿੱਚ ਆਇਆ ਹੋ ਵਿੱਚ ਗਿਆ ਹਾਂ ਵਿੱਚ ਜਮਿਆ ਹਾਂ ਵਿੱਚ ਬੂਆ ਹਾਂ ਵਿੱਚ ਖਟਿਆ ਹਾਂ ਵਿੱਚ ਗਿਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਉਹ ਉਸੇ ਨੂੰ ਪ੍ਰਭ ਨੂੰ ਇੱਕ ਰੂਏ ਹੋ ਪ੍ਰਭ ਨੂੰ ਉਹ ਅਸੀਂ ਪ੍ਰਭ ਨੂੰ ਗੁਰ ਕਹਿੰਦੇ ਹਾਂ ਸਾਡੇ ਨਾਲ ਜੋ ਬੜਾ ਜਿਹੜਾ ਪੂਤ ਹੈ ਉਹ ਪਿਤਾ ਨੂੰ ਤਾਂ ਫਿਰ ਇੱਜ਼ਤ ਕਰੂਗਾ ਜੀ ਪ੍ਰਭੇ ਕਹੂਗਾ ਉਹ ਪ੍ਰਭ ਵੀ ਕਹਿੰਦਾ ਉਹਨੂੰ ਬਾਪ ਵੀ ਕਹਿੰਦਾ ਬਾਪ ਵੀ ਠਲਾ ਸਾਰਾ ਉਸੇ ਦੇ ਹੋ